ਪਤਾ 1671 ਵਿੱਚ ਉਹਨਾਂ ਦਾ ਜਨਮ ਹੋਇਆ ਤੇ 1686 ਵਿੱਚ ਜਾ ਕੇ ਕਿਵੇਂ ਪਾਸ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਉਸ ਗੁਰਦੁਆਰੇ ਦਾ ਨਾਮ ਅਜੇ ਜੰਡ ਸਾਹਿਬ ਗੁਰਦੁਆਰਾ ਜੇ ਭਾਈ ਭਗਤੇ ਤੋਂ ਗੁੰਮਟੀ ਨੂੰ ਜਾਈਏ ਨੇ ਤੇ ਰਾਹ ਵਿੱਚ ਆਉਂਦਾ ਉਹ ਮੈਂ ਕਈ ਵਾਰੀ ਜਾ ਕੇ ਉਹ ਜੰਡ ਵੇਖਿਆ ਉੱਥੇ ਜਿਹਦੇ ਨਾਲ ਉਹਨਾਂ ਨੇ ਪੂਨਾ ਲਟਕਾਇਆ ਸੀ ਤੇ ਛੇਵੇਂ ਪਾਸ ਨੇ ਜਾ ਕੇ ਦਰਸ਼ਨ ਦਿੱਤੇ ਨੇ ਉਹਦਾ ਨਾਮ ਜੰਡ ਸਾਹਿਬ ਗੁਰਦੁਆਰਾ ਹੈ ਅਜੇ ਤੱਕ ਉਹ ਮੌਜੂਦ ਹੈ ਤੇ ਲੋਕੀ ਆਪਣੇ ਮਨ ਦੀਆਂ ਕਾਮਨਾਵਾਂ ਉੱਥੇ ਜਾ ਕੇ ਪੂਰੀਆਂ ਕਰਦੇ ਸੋ ਇਹ ਤੁਸਾਂ ਉਹਨਾਂ ਦੀ ਮਿਠਾਸ ਭਰੀ ਰਸਨਾ ਤੋਂ ਇਹ ਪ੍ਰਸੰਗ ਸ਼ਰਵਣ ਕੀਤਾ ਹੁਣ ਸਤਿਗੁਰਾਂ ਮੈਨੂੰ ਹੁਕਮ ਕੀਤਾ ਵੀ ਥੋੜਾ ਜਿਹਾ ਤੂੰ ਵੀ ਆਪਣਾ ਸਬਕ ਸੁਣਾ ਲੈ ਮੈਨੂੰ ਤਾਂ ਸਤਿਗੁਰ ਇਸ ਵਾਸਤੇ ਵਕਤ ਦੇ ਦਿੰਦੇ ਨੇ ਭਈ ਜਿਹੜਾ ਸਬਕ ਸਾਡੇ ਸਾਹਮਣੇ ਸੁਣਾਏਗਾ ਨਾ ਇਹ ਫਿਰ ਘਰ ਜਾ ਕੇ ਮੇਰੀਆਂ ਗਲਤੀਆਂ ਕੱਢ ਦਿੰਦੇ ਨੇ ਉਹ ਆਖਦੇ ਸਾਡੇ ਸਾਹਮਣੇ ਤੇ ਗਲਤ ਕਰ ਲੈਗਾ ਤੇ ਅਸੀਂ ਉਹਨੂੰ ਸਮਝਾ ਦਿਆਂਗੇ ਪਰ ਸਾਥੋਂ ਵੱਖਰੀ ਜਿਹੜੀ ਗਲਤੀ ਕਰੇਗਾ ਉਹ ਇਹਨੂੰ ਸਮਝਾਏਗਾ ਕੌਣ ਤੇ ਸਮਝਦਾ ਮੈਂ ਇਹਦਾ ਬਗੈਰ ਹੋਰ ਕਿਤੇ ਕੋਈ ਨਹੀਂ ਇਹ ਵੀ ਮੇਰੀ ਬੇਨਤੀ ਹੈ ਇਹ ਕਿਰਪਾ ਕਰਦੇ ਨੇ ਇਸ ਵਾਸਤੇ ਮੈਂ ਇਹਨਾਂ ਨੂੰ ਆਪਣਾ ਸਬਕ ਹੀ ਸੁਣਾਉਣਾ ਤੇ ਜੋ ਹੁਕਮ ਜੋ ਉਹਨਾਂ ਨੇ ਕਿਰਪਾ ਕਰਨੀ ਉਹ ਮੈਂ ਤੁਹਾਡੇ ਸਾਹਮਣੇ ਥੋੜੇ ਮਿੰਟਾਂ ਵਿੱਚ ਅਰਜ਼ ਕਰਾਂਗਾ ਤੇ ਆਪਾਂ ਛੈਣੇ ਵਜਾ ਲਈਏ ਨਾਲੇ ਢੋਲਕੀ ਵਜਾ ਲਈਏ ਜਰਾ सारा ही शब्द मैं नहीं पढ़ता आखिरी पंक्ति सुना के ਨਾਨਕ ਜਿਹੜਾ ਨਾ ਇਹ ਸ਼ਾਇਰ ਹੈ ਆਪ ਕਹਿੰਦੇ ਨੇ ਕਿ ਨਾਨਕ ਸ਼ਾਇਰ ਏਬ ਕਹਤ ਹੈ ਕਈ ਮੇਰੇ ਵਰਗੇ ਸ਼ਬਦ ਪੜਦੇ ਨੇ ਨਾ ਨਾਨਕ ਦਾਸ ਤੇਰੀ ਸਰਣਾਈ ਇਹਦਾ ਮਤਲਬ ਇਹ ਹੈ ਨਾ ਭਈ ਨਾਨਕ ਜਿਹੜਾ ਉਹ ਆਪਣੇ ਆਪ ਨੂੰ ਕਾਂਗ ਭਾਵ ਨਾਲ ਕਹਿੰਦਾ ਕਿ ਹੇ ਆਕਾਰ ਉਸ ਮੈਂ ਤੇਰੀ ਸਰਨਾਈ ਤੇ ਮੇਰੇ ਵਰਗੇ ਪਰਦੇ ਨੇ ਗੁਰੂ ਮਹਾਰਾਜ ਨਾਨਕ ਦੇ ਨਾ ਰਿਆ ਫਿਰ ਆਪ ਹੀ ਹੋ ਗਿਆ ਸਿੱਧਾ ਵੀ ਮੈਂ ਹੀ ਤੇਰੀ ਸਰਨੀ ਆ ਇਹ ਇਹ ਨਹੀਂ ਪਤਾ ਵੀ ਇਹਦੇ ਅਰਥ ਕਿਸ ਤਰ੍ਹਾਂ ਕਰਨੇ ਇਹਦਾ ਵੀ ਅਰਥ ਕਰਾਂਗੇ ਆਖਾਂਗੇ ਵੀ ਸਿਰਫ ਗੁਰੂ ਨਾਨਕ ਵਾਲੀ ਇਸ਼ਾਰਾ ਇਹ ਫਿਰ ਕੀ ਕਰਾਂਗੇ ਨਾਨਕ ਪਾਪ ਕਰੇ ਤਿੰਨ ਕਾਰਨ ਤੇ ਜਾਤੀ ਜਮਪੁਰ ਵਾਧਾ ਤਾਂ ਇਹਦਾ ਵੀ ਅਰਥ ਫਿਰ ਜਾ ਕੇ ਵਿਚਾਰ ਕਰਿਆ ਕਰੋ ਨਾ ਘਰ ਵੀ ਕਿਸ ਤਰ੍ਹਾਂ ਕਰਨਾ ਹੈ ਅਰਥ ਬਹੁਤ ਕੋਈ ਨਹੀਂ ਅੱਜ ਕੱਲ ਸਾਨੂੰ ਸਿਰਫ ਜੋ ਜਿਸਨੇ ਆਖਰਨਾ ਉਹ ਅਤਾ ਉਥੇ ਤਰ੍ਹਾਂ ਮੰਨੀ ਜਾਣਾ ਆਪਣੀ ਲਿਆਕਤ ਨਾਲ ਥੋੜਾ ਬਹੁਤਾ ਵਿਚਾਰ ਕਰਿਆ ਕਰੋ ਕਿ ਗੁਰਬਾਣੀ ਵਿੱਚ ਅਸਲੀਅਤ ਕੀ ਹੈ ਸੋ ਨਾਨਕ ਕਹਿ ਰਿਹਾ ਹੈ ਇਸ ਵਕਤ ਇੱਥੇ ਕਹਿਣ ਵਾਲਾ ਮੇਰਾ ਗੁਰੂ ਨਾਨਕ ਸੰਤ ਸੰਗ ਪਾਵੇ ਜੋ ਜਿਹੜਾ ਵੀ ਸੰਤਾਂ ਦੀ ਸੰਗਤ ਕਰਦਾ ਹੈ ਨਾਨਕ ਲਫ਼ਜ਼ ਜਿਹੜਾ ਕਹਿੰਦੇ ਨੇ ਕਿ ਗੁਰੂ ਨਾਨਕ ਕਹਿ ਰਿਹਾ ਬਹੁਰ ਨਾ ਹੋਈ ਹੈ ਤੇਰਾ ਉਹਨੂੰ ਫੇਰ ਜੰਮਣ ਮਰਨ ਦਾ ਖੇਡ ਜਿਹੜਾ ਉਹ ਨਹੀਂ ਹੁੰਦਾ ਇਹ ਹੁਣ ਦੇਖ ਲਓ ਭਈ ਐਸੇ ਸਾਧੂ ਦੀ ਐਸੇ ਸੰਤ ਦੀ ਸੰਗਤ ਤਿੰਨ ਪ੍ਰਕਾਰ ਦੀ ਸੰਗਤ ਲਿਖੀ ਹੈ ਸ਼ਾਸਤਰ ਪਹਿਲਾ ਦੋ ਪ੍ਰਕਾਰ ਦੀ ਹੈ ਸੰਗਤ ਕਿਹੜੀ ਕਿਹੜੀ ਚੰਗੀ ਤੇ ਮੰਦੀ ਕਬੀਰ ਨੇ ਲਿਖਿਆ ਕਬੀਰ ਮਨ ਪੰਖੀ ਪਾ ਉਡ ਦਾ ਸਜਾਏ ਜੋ ਜਾ ਸਿਰ ਸੰਗਨ ਕਰੇ ਸੋਤਾ ਸੋ ਫਲ ਖਾਏ ਦਾ ਨੇ ਰਾਮਾਇਣ ਵਿੱਚ ਲਿਖਿਆ ਵਰਖਾ ਕਾਲ ਦਾ ਵਰਣਨ ਕਰ ਗਿਆ ਉਹਨਾਂ ਲਿਖਿਆ ਕਭੂ ਦਿਨ ਸਮਾ ਨਹੀਂ ਬਿੜ ਪਵ ਕਭੂ ਪ੍ਰਗਟ ਪਤੰਗ ਉਪਜਾ ਬਿਨ ਸਹ ਗਿਆਨ ਜਮ ਪਾਇ ਸੁਖੰਗ ਕੁਸੰਗ ਕਹਿੰਦੇ ਨੇ ਜਦੋਂ ਅਸਮਾਨ ਵਿੱਚ ਬੱਦਲ ਹੋ ਗਿਆ ਨਾ ਬਹੁਤੇ ਕਬੂ ਦਿਬੜ ਦਿਬਤਨਾ ਨਿਬੜ ਤਪ ਤੇ ਸੂਰਜਾਂ ਦੇ ਥਲੇ ਬੱਦਲਾਂ ਦੇ ਥਲੇ ਆ ਗਏ ਨਾ ਸੂਰਜ ਜਦੋਂ ਸੂਰਜ ਨੇ ਬੱਦਲਾਂ ਦੀ ਸੰਗਤ ਕੀਤੀ ਤੇ ਨਿਬੜ ਤਪ ਗਾੜਾ ਹਨੇਰਾ ਦਿਨ ਹੋ ਗਿਆ ਤੇ ਜਦੋਂ ਸੰਗਤ ਛੱਡ ਦਿੱਤੀ ਬੱਦਲਾਂ ਦੀ ਕਬਹੂ ਕੋ ਪ੍ਰਗਟ ਪਤੰਗ ਫਿਰ ਚਾਨਣਾ ਹੋ ਗਿਆ ਕਹਿੰਦੇ ਨੇ ਉਪਜਾਇਆ ਦਿਨ ਸਹਿ ਗਿਆਨ ਜਿਵ ਪਾਏ ਸੁਖੰਗ ਸੁਖੰਗ ਸੰਗ ਇਸ ਤਰ੍ਹਾਂ ਇਨਸਾਨ ਦੇ ਸ਼ੁੱਧ ਖਿਆਲਾਤ ਪ੍ਰਗਟ ਹੋ ਜਾਂਦੇ ਹਨ ਪੈਦਾ ਹੋ ਜਾਂਦੇ ਹਨ ਚੰਗੀ ਸੰਗਤ ਕਰਨ ਕਰਕੇ ਤੇ ਭੈੜੇ ਫੁਰਮੇ ਜਿਹੜੇ ਉਹ ਨਾਸ ਹੋ ਜਾਂਦੇ ਨੇ ਚੰਗੀ ਸੰਗਤ ਕਰਨ ਕਰਕੇ ਤੇ ਭੈੜੇ ਫੁਰਮੇ ਜਿਹੜੇ ਉਹ ਪੈਦਾ ਹੋ ਜਾਂਦੇ ਨੇ ਭੈੜੀ ਸੰਗਤ ਕਰਨ ਕਰਕੇ ਤੇ ਚੰਗੇ ਫੁਰਮੇ ਜਿਹੜੇ ਨੇ ਉਹ ਨਾਸ ਹੋ ਜਾਂਦੇ ਨੇ ਭੈੜੀ ਸੰਗਤ ਸੋ ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ ਕਰ ਬੈਠਿਆ ਦਾਦਾ ਲਾਣਾ ਹੋਏ ਉਹਨੂੰ ਤੁਸੀਂ ਦੇਖਿਆ ਨਹੀਂ ਆ ਜਾਣ ਕਿਥੋਂ ਤੁਕ ਕਰਾਉਣੇ ਨਹੀਂ ਤੇ ਮੈਂ ਕਰਾਉਣੇ ਇਹ ਖੇਡਣ ਵਾਸਤੇ ਇੱਥੇ ਆਏ ਨੇ ਤੇ ਗੁਰਦੁਆਰੇ ਆ ਨੇ ਇਹ ਕਿਆ ਤਮਾਸ਼ਾ ਕਿ ਇੱਥੇ ਜਾ ਕੇ ਜਾਣੇ ਨੂੰ ਬਿਠਾਉਂਦੇ ਰਹਿੰਦੇ ਨੇ ਜਾਣੇ ਚੁੱਪ ਕਰਾਉਣੇ ਤੇ ਬਾਹਰ ਲੈ ਜਾਓ ਤੁਸੀਂ ਕਿਸੇ ਨੂੰ ਜਾਣਨਾ ਹੋਵੇ ਕਿ ਬੰਦਾ ਕਿਸ ਤਰ੍ਹਾਂ ਦਾ ਉਹਦਾ ਦਰਸ਼ਨ ਨਹੀਂ ਕੀਤਾ ਘਰ ਬੈਠੇ ਅੰਦਾਜ਼ਾ ਲਾ ਸਕਦੇ ਕਹਿੰਦੇ ਨੇ ਇਹ man is known by the company with ਹੀ ਇਨਸਾਨ ਜਾਣਿਆ ਜਾਂਦਾ ਹੈ ਜੀ ਸੰਗਤ ਵਿੱਚ ਰਹਿੰਦਾ ਫੀਮ ਖਾਣ ਵਾਲੇ ਵੀ ਸੰਗਤ ਕਰਦਾ ਕਦੀ ਹੋ ਨਹੀਂ ਸਕਦਾ ਫੀਮ ਨਾ ਖਾਂਦਾ ਸੰਗਤ ਤੋਂ ਗੁਣ ਬਹੁਤ ਅਧਿਕਾਈ ਬਾਦਾ ਹੀ ਸੰਗਤ ਦਾ ਗੁਣ ਹੋ ਜਾਂਦਾ ਹੈ ਜਿਹੋ ਜੀ ਕੋਈ ਸੰਗਤ ਕਰਦਾ ਉਸ ਤਰ੍ਹਾਂ ਦਾ ਉਹ ਹੋ ਜਾਂਦਾ ਸ਼ਰਾਬ ਪੀਣ ਵਾਲੇ ਦੀ ਸੰਗਤ ਕਰੋ ਜ਼ਰੂਰ ਰੋਲ ਠੰਡ ਹੈ ਇੱਕ ਪੱਗ ਪੀ ਲਿਆ ਵੇਖ ਆਨੰਦ ਕਿਨੂੰ ਆ ਜਾਂਦਾ ਅਹੀਂ ਤਾਂ ਲਾਂ ਦੀ ਲੋੜ ਹੀ ਨਹੀਂ ਜੀ ਫਿਰ ਤੈਨੂੰ ਐ ਆਕਾਸ਼ਾਂ ਵਿੱਚ ਲੈ ਜਾਈਏ ਕੋਈ ਪੱਗ ਪੀ ਕਿਰਪਾ ਕਰੇਗਾ ਉਹ ਉਹਦੀਆਂ ਥੀਮ ਵਾਲਾ ਥੀਮ ਦੀ ਕਿਰਪਾ ਕਰੇਗਾ ਮੇਰਾ ਮਤਲਬ ਸਰ ਕਹਿਣ ਤੋਂ ਸੰਤਾ ਕੋ ਜਾਵਾਂਗੇ ਤੋ ਆਖਰ ਮੇ ਸਵੇਰੇ ਉੱਠੋਏ ਇਸ਼ਨਾਨ ਕਰ ਬਾਣੀ ਕਰ ਪੜੋ ਗੁਰਮੁਖਾ ਕਾਨੂੰ ਮਾਲ ਜਰਾ ਤੇ ਚੋਰੀ ਵਾਲੀ ਠਗੀ ਵਾਲ ਜਨਮ ਗਵਾਂ ਲਿਆ ਅੰਮ੍ਰਿਤ ਪਾਨ ਕਲਾਲ ਕਹੇ ਵਧੀ ਜਾਣੇ ਸਭ ਅਕਲਾ ਤੇ ਕਲਾਲ ਜਿਹੜੇ ਨੇ ਨਾ ਸ਼ਰਾਬ ਕੱਢ ਕੇ ਵੇਚਣ ਵਾਲੇ ਉਹਨਾਂ ਦੇ ਘਰ ਕਿੱਥੇ ਜਾ ਕੇ ਨਾ ਤੇ ਦੁੱਧ ਪੀ ਕੇ ਆਓ ਅੰਮ੍ਰਿਤ ਦੁੱਧ ਤੇ ਮੁੱਛਾ ਦੇ ਹੱਥ ਫੇਰ ਦੇ ਆਓ ਜਦੋਂ ਬਾਹਰ ਨਿਕਲੋਗੇ ਨਾ ਤੇ ਲੋਕੀ ਆਖਣਗੇ ਸ਼ਰਾਬ ਪੀ ਕੇ ਇੱਥੋਂ ਨਿਕਲਿਆ ਭਾਵੇਂ ਦੁੱਧ ਪੀ ਕੇ ਨਿਕਲਿਆ ਪੈੜਾ ਬੰਦਾ ਗੁਰਦੁਆਰੇ ਆਉਣ ਲੱਗ ਪਿਆ ਲੈ ਬਈ ਹੈ ਤੇ ਪੈੜਾ ਸੀ ਸਿੱਧੀ ਖੋਰੇ ਸਤਿਗੁਰ ਕਿਰਪਾ ਕਰਨ ਨੂੰ ਲੱਗ ਪਿਆਈ ਇਹ ਤੈਨੂੰ ਹੁਣ ਤੇ ਸਿੱਧੀ ਪੱਗ ਵਾਲਾ ਕਿਤੇ ਠੇਕੇ ਤੇ ਬੈਠਾ ਹੋਇਆ ਤੇ ਲੋਕੀ ਆਖਣਗੇ ਚੋਰੀ ਇਹਦੀ ਕੀ ਲੈਂਦਾ ਹੋਣਾ ਕੰਮ ਕੀ ਸੀ ਇੱਥੇ ਦੇ ਬੈਠ ਦਾ ਸਾਡਾ ਦਾ ਫਲ ਇਹਦਾ ਹੋ ਜਾਦਾ ਕਰਦਾ ਸੋਚੀ ਹੋਜੀ ਕੁਝ ਸੰਗਤ ਕਰਦਾ ਉਸੇ ਤਰ੍ਹਾਂ ਦਾ ਉਹ ਇਨਸਾਨ ਬਣ ਜਾਏਗਾ ਚੰਗੀ ਸੰਗਤ ਕਰੇਗਾ ਚੰਗਾ ਬਣ ਜਾਏਗਾ